गुरु पिंड सब तेरा कहो नानक सब तेरी वडियाई तोरी नाहो ना जान है मेरा ਵਾਹਿਗੁਰੂ ਜੀ ਸ੍ਰੀ ਰਾਗ ਮਹਲਾ ਪਹਿਲਾ ਇੱਕ ਸੁਆਨ ਦੋ ਸੁਆਨੀ ਨਾਲ ਪੜ ਕੇ ਭੌਂਕੇ ਸਦਾ ਪਿਆਰ ਓ ਈਸ਼ਵਰਾ ਮੁਠਾ ਮੁਰਦਾਰ ਨਾਨਕ ਰੂਪ ਰਹਾ ਪ੍ਰਤਾਪ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਰ ਹਉ ਬਿਗੜੇ ਰੂਪ ਰਹੰ ਕਰਤਾ ਕੀਆ ਏਕ ਨਾਮ ਪਰ ਸੰਸਾਰ ਮੈਂ ਤੇਹਾ ਆਸ এহো আধার রাও ਪਾਰ ਘਰ ਜੋਹੀ ਨੀਤ ਸਨਾਤ ਮੁਖ ਨਿੰਦਾ ਆਖਾਂ ਦਿਨ ਰਾਤ ਤਾਣਕ ਰੂਪ ਕਾਮ ਕ੍ਰੋਧ ਤਨ ਵਸੈ ਚੰਡਾਲ ਤਾਣਕ ਰੂਪ ਰਹਾਕ ਸਾਹੀ ਫਾਹੀ ਸੁਰਤ ਮਨੁਕੀ ਦੇਸ ਹਉ ਠਗਵਾੜਾ ਠਗੀ ਦੇਸ਼ ਸਿਆਣਾ ਬਹੁਤਾ ਭਾਗ ਧਨ ਰੂਪ ਰਹਾਤਰਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਹ ਦੇ ਸਾਥ ਦੁਸ਼ਟ ਚੋਰ मैं कीता ना जाता हराम खोर क्या मुझे सा दुष्ट चोर नानक नीच कह विचार तानक रूप रहा करता साहेब से गुरु ग्रंथ साहेब जी भी पावन पवित्र गोतम हफ्तावारी दीवान की हाजिरी पर रही है गुरु प्यारी गुरु स्वारी आदर योग सम्मान योग प्यारे सत्संगत जीव मन व्यक्तियों एकाग्र करना गुरुदेव पिता जी वालों बख्शिश की हुई गुरु फतेह न्याग प्यार भेज के बाअदब सन पाओ तो आखो वाहिगुरु जी का खालसा वाहिगुरु जी की फतेह जमीन दो प्रकार की एक मैदानी इलाके में एक रेतली किसान का अक्सर दो जमीना वास्ता करना है एक पदरी जमीन एक टिब्बिया वाली जमीन है पदरी जमीन पे बरसात पड़े किसान उस पानी की संभाल करके पैली बरतर आन के उस बीज बीजदा ਜਿਸ ਫਸਲ ਦਾ ਬੀਜ ਬੀਜਿਆ ਹੋਵੇ ਮੌਸਮ ਦੇ ਅਨਸਾਰ ਉਹਦੇ ਵਿੱਚੋਂ ਬਹੁਤ ਸਾਰੀ ਫਸਲ ਹੋਰ ਝਾੜ ਦੇ ਦਿੰਦੀ ਹੈ ਇੱਕ ਜ਼ਮੀਨ ਹੈ ਟਿੱਬਿਆਂ ਵਾਲੀ ਟਿੱਬਿਆਂ ਵਾਲੀ ਜ਼ਮੀਨ ਦੇ ਉੱਤੇ ਇੱਕ ਦਿਨ ਨਹੀਂ दो दिन नहीं तीन दिन नहीं लगातार चार दिन बरसात नहीं रहे और टिब्बे सूखे दे सूखे रहेंगे क्योंकि पदरे नहीं टिब्बे उच्चे होंगे रेत का एक कला कला किनका है ताकत कोई नहीं यूनिटी कोई नहीं ਤੇ ਪੇੜਾਂ ਦੇ ਉੱਤੇ ਰੇਤ ਪੈ ਜਾਏ ਉਸ ਪਾਣੀ ਦਾ ਬਰਸਾਤ ਪੈ ਜਾਏ ਉਸ ਬਰਸਾਤ ਦਾ ਤੇ ਪੇੜਾਂ ਨੂੰ ਕੋ ਬਹੁਤਾ ਲਾਭ ਨਹੀਂ ਫਰੀਦ ਸਾਹਿਬ ਜੀ ਨੇ ਟਿੱਬਿਆਂ ਨੂੰ ਦੇਖਿਆ ਟਿੱਬਿਆਂ ਨੂੰ ਦੇਖ ਕੇ ਇੱਕ ਖਿਆਲ ਦੁਨੀਆ ਨੂੰ ਦਿੱਤਾ ਹੈ ਦੁਨੀਆ ਵਿੱਚ ਵਿਚਰਨ ਵਾਲੇ ਭਰਾਵੋ ਪੱਧਰੀ ਜ਼ਮੀਨ ਹੈ ਬਰਸਾਤ ਦੇ ਪਾਣੀ ਨੂੰ ਸੰਭਾਲਿਆ ਜ਼ਮੀਨ ਵਕਰ ਵਿੱਚ ਆ ਗਈ ਬੀਜ ਹੋਇਆ ਅਨੰਤ ਗੁਣਾ ਫਲਿਆ ਬਿਆਨ ਤੇ ਬਰਸਾਤ ਪਈ ਹੈ ਉਸ ਦਾ ਕੋਈ ਲਾਭ ਨਹੀਂ ਹੋਇਆ ਇਹਦੇ ਦਾ ਪ੍ਰਤੀਕ ਲਿਆ ਆ ਇਸ ਵਿੱਚੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ उस दे हाँ शेख फरीसा जी ਫਰੀਸਾ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਆਏ ਆ ਤੁਹਾਡੇ ਨਾਲ ਸਾਡਾ ਗੱਲਾਂ ਕਰਨ ਨੂੰ ਚਿਤ ਕਰਦਾ ਹੈ ਫਰੀਸਾ ਕਹਿੰਦੇ ਆਓ ਮੈਨੂੰ ਪੜੋ ਆਣ ਕੇ ਮੇਰੇ ਨਾਲ ਗੱਲਾਂ ਕਰੋ ਮੈਂ ਬੋਲਦਾ ਹਾਂ ਉਹ ਵੱਖਰੀ ਗੱਲ ਹੈ ਕਿ ਮੈਂ 12ਵੀਂ ਸਦੀ ਵਿੱਚ ਅੱਜ ਤੋਂ ਕਰੀਬ 7 ਸਦੀਆਂ ਮੈਂ ਪਹਿਲੇ ਹੋਇਆ ਆ ਮੈਂ ਅੱਜ ਵੀ ਬੋਲਦਾ ਆ ਬੁਲਾਓ ਕਰੋ ਗੱਲ ਫਰੀਦਾ ਗਰਬ ਜਿਨ੍ਹਾਂ ਵਡਿਆਈਆਂ ਪੜੋ ਧਨ ਜੋਬਨ ਖਾਗਾ ਖਾਲੀ ਚੱਲੇ ਧਣੀ ਸਿਉ ਟਿੱਬੀ ਜਿਉ ਮੀਹਾਂ ਪ੍ਰਤੀਕ ਪ੍ਰਤੀਕ ਦੇ പ്രത്യേകതയെ കഴിഞ്ഞു ਮਨੁੱਖੀ ਆਪਣੇ ਸੁਭਾਅ ਦੇ ਵਿੱਚ ਟਿੱਬੇ ਬਣਾਏ ਹੋਏ ਆਪਣੇ ਮਨ ਦੇ ਅੰਦਰ ਟਿੱਬੇ ਬਣਾਏ ਹੋਏ ਕਿਹੜੇ ਕਿਹੜੇ ਟਿੱਬੇ ਬਣਾਏ ਨੇ ਚਾਰ ਟਿੱਬੇ ਨੇ ਗਰਭ ਜਿੰਨਾ ਵਡਿਆਈਆਂ ਇੱਕ ਵਡਿਆਈਆਂ ਦਾ ਇੱਕ ਹੋਂਗੇ ਦਾ ਗਰਭ ਦਾ ਹੰਕਾਰ ਹੰਕਾਰ ਬਹੁਤ ਬਰੀਕ ਹੈ ਬਹੁਤ ਬਰੀਕ ਹੈ ਜਦੋਂ ਬੰਦਾ ਕਹਿੰਦਾ ਜੀ ਮੈਂ ਬਹੁਤ ਅਸੀਂ ਤਾਂ ਦਾਸ ਹਾਂ ਸਾਨੂੰ ਪਤਾ ਕੁਝ ਨਹੀਂ ਕਿ ਮਹਿਮਾਨ ਘਰ ਵਿੱਚ ਆ ਜਾਏ असली ਤੁਹਾਡੀ ਸੇਵਾ ਨਹੀਂ ਕਰ ਸਕੀ ਇਹ ਗੱਲ ਕਿਉਂ ਕਹਿ ਰਹੇ ਹਾਂ ਕਿਉਂਕਿ ਆਇਆ ਹੋਇਆ ਮਹਿਮਾਨ ਇਹ ਸਾਡੀ ਹੋ ਮੈਨੂੰ ਪੱਠੇ ਪਾਏ ਨਹੀਂ ਨਹੀਂ ਤੁਸੀਂ ਸਾਡੀ ਬਹੁਤ ਸੇਵਾ ਕੀਤੀ ਹਉਮੈ ਅਸੀਂ ਹਉਮੈ ਸੁਣਨੀ ਚਾਹੁੰਦੇ ਜੇ ਉਹ ਬੰਦਾ ਸਾਨੂੰ ਕਹਿ ਕੇ ਨਹੀਂ ਗਿਆ ਫਿਰ ਅਸੀਂ ਉਹਦੇ ਮੂੰਹ ਬੁਲਾਉਂਦੇ ਆ ਭਾਈ ਸਾਹਿਬ ਜੀ ਤੁਹਾਡੀ ਸੇਵਾ ਨਹੀਂ ਕਰ ਸਕੀ ਬੰਦਾ ਕਹਿੰਦਾ ਨਹੀਂ ਨਹੀਂ ਭਾਈ ਸਾਹਿਬ ਜੀ ਤੁਸੀਂ ਸੇਵਾ ਇੰਨੀ ਕੀਤੀ ਆ ਮੈਂ ਦੱਸ ਨਹੀਂ ਸਕਦਾ ਅਸੀਂ ਗੱਲ-ਗੱਲ ਹੋਰਦੇ ਆਉਨੇ ਇੱਕ ਪਾਸੇ ਆਖਦੇ ਹਾਂ ਮੇਲ ਬੋਲਿਆ ਸਭ ਕੁਝ ਜਾਣਦਾ ਭਾਈ ਸਾਹਿਬ ਕੋਲ ਅਰਦਾਸ ਵਿੱਚ ਨਾਮ ਰਹਿ ਜਾਏ ਤੇ ਬਾਹਰ ਅਸੀਂ ਫੜ ਲੈਨੇ ਆ ਤੂੰ ਨੀਰਾਂ ਦੇ ਨਾਂ ਲੈਂਦਾ ਹੈ ਗਰੀਬਾਂ ਦੇ ਨਾਂ ਨਹੀਂ ਲੈਂਦਾ ਇੱਕ ਪਾਸੇ ਕਹਿ ਰਹੇ ਆ ਮੇਲ ਬੋਲਿਆ सालुकेशन ज्ञान का એક પાસે આજ્ઞા પુલ્લણ અંદર સાધકો આપો ગુરુ કે તે ના રહ્યા જાવે તો સામે જો વાપરતી ગલન અહંકાર હૈ और धर्म की दुनिया में सबसे ज्यादा अहंकार है और खतरनाक है ਤੁਸੀਂ ਸਿਮਰਨ ਕਰਦੇ ਹੋ ਭਾਈ ਸਾਹਿਬ ਮੈਂ ਇੰਨੇ ਘੰਟੇ ਸਿਮਰਨ ਕਰਦਾ इसने निर्णय ਕੀਤਾ है मैं निर्णय करता हूं ਹੰਕਾਰ ਹੈ ਹਰ ਰਾਜਨੀਤਿਕ ਲੋਕਾਂ ਵਿੱਚ ਹੰਕਾਰ ਹੈ ਧਰਮ ਦੀ ਦੁਨੀਆ ਅੰਦਰ ਹੰਕਾਰ ਹੈ ਸੇਵਾ ਕਰਨ ਦਾ ਹੰਕਾਰ ਹੈ ਹੰਕਾਰ ਕਿੱਥੇ ਹੈ ਜਿੱਥੇ ਨਹੀਂ ਬੋਲਦਾ ਜਿਹੜਾ ਬੰਦਾ ਕਹਿੰਦਾ ਮੈਂ ਹੰਕਾਰ ਨਹੀਂ ਕਰ ਰਿਹਾ ਉਹ ਵੀ ਹੰਕਾਰ ਹੈ ਇੱਕ ਟਿੱਪਾ ਬਣਿਆ ਹੰਕਾਰ ਦਾ ਔਮੇ ਦਾ ਜ਼ਾਤ ਦਾ ਦੂਜਾ ਟਿੱਬਾ ਵੜਿਆਈ ਦਾ ਬੰਦਾ ਵੜਿਆਈ ਦਾ ਬਹੁਤ ਭੁੱਖਾ ਹੈ ਤੁਸੀਂ ਜ਼ਰਾ ਕਪਿੰਡਾਂ ਵਿੱਚ ਦੇਖੋ ਜਾਂ ਇੱਥੇ ਦੇਖੋ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਦੇਖੋ ਮੈਂ ਕੱਲ ਵੀ ਬੇਨਤੀ ਕੀਤੀ ਕੋਈ ਗੱਲ ਕੀਤੀ ਜਾਵੇ ਉਹਨੂੰ ਆਪਣੇ ਤੇ ਨਾ ਲਾ ਲਿਆ ਜੇ ਜੇ ਉਹ ਕਮਜ਼ੋਰੀ ਸਾਡੇ ਵਿੱਚ ਵੀ ਉਹਦੇ ਦੂਰ ਕਰਨ ਵਿੱਚ ਕੋਈ ਹਰਜ ਨਹੀਂ ਹੈ ਕਥਾ ਦਾ ਇਹੀ ਅਰਥ ਹੈ ਪਿੰਡਾਂ ਵਿੱਚ ਇੱਥੇ ਮਿਸਾਲ ਦੇ ਤੌਰ ਤੇ ਅਸੀਂ ਬਾਹਰੋਂ ਬੰਦਾ ਲੈ ਕੇ ਆਉਂਦੇ ਹਾਂ ਗੁਰਪੁਰਬਾਂ ਉੱਤੇ ਉਸ ਬੰਦੇ ਨੂੰ ਅਸੀਂ ਲਿਖ ਕੇ ਦੇਨੇ ਆ ਆ ਆ ਨਾ ਆ ਉਹ ਫਿਰ ਬੋਲੇਗਾ ਸਾਡੀ ਵਡਿਆਈ ਕਰੇਗਾ ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚ ਪਰਿਵਾਰਾਂ ਦੀ ਮਨੁੱਖਾਂ ਦੀ ਵਡਿਆਈ ਧਾਰਮਿਕ ਪ੍ਰਚਾਰਕ ਲੋਕ ਕਰ ਰਹੇ ਨੇ ਆਨੰਦ ਕਾਰਜ ਤਾਂ ਵਡਿਆਈ ਹੋ ਰਹੀ ਹੈ ਬੰਦਾ ਚੜਾਈ ਕਰ ਗਿਆ ਆ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲ ਕੇ ਉਸ ਬੰਦੇ ਦੀ ਅਸੀਂ ਵਡਿਆਈ ਕਰ ਰਹੇ ਤੇ ਕਹਿ ਰਹੇ ਗੁਰਮੁਖ ਜਨਮ ਸਵਾਰ ਦਰਗਾ ਕਹਿ ਰਹੇ ਗੁਰਦੁਆਰੇ ਭਾਵੇਂ ਆਇਆ ਨਾ ਹੋਵੇ ਕਹਿ ਰਹੇ ਹਾਂ ਸਿਰਫ ਇੱਕ ਥਾਈਲੈਂਡ ਦੀ ਧਰਤੀ ਹੈ ਜਿੱਥੇ ਕਿਹਾ ਜਾਂਦਾ ਭਾਈ ਸਾਹਿਬ ਜੀ ਤੁਸੀਂ ਮਰਨ ਦਾ ਕਨਸੈਪਟ ਹੁਕਮ ਦਾ ਕਨਸੈਪਟ ਅਰਦਾਸ ਭਾਣਾ ਇਹਦੇ ਤੇ ਬੋਲਿਆ ਇਸ ਬੰਦੇ ਦੀ ਵਡਿਆਈ ਨਾ ਕਰਿਆ ਜੀ ਉਹਨਾਂ ਨੂੰ ਜਿਹਨਾਂ ਨੂੰ ਸੋਚੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੁੰਦੀ ਹੈ ਪਰਿਵਾਰ ਦਾ ਨਾਂ ਅਸੀਂ 6 ਵਾਰੀ ਲੈਂਦੇ ਹਾਂ ਇੱਕ ਵਾਰੀ ਵੀ ਲਿਆ ਬਹੁਤ ਹੈ ਰਮਾਲਾ ਭੇਟ ਕੀਤਾ ਲੰਗਰ ਦੀ ਅਰਦਾਸ ਹੈ ਕਰਾ ਪ੍ਰਸ਼ਾਦ ਦੀ ਅਰਦਾਸ ਹੈ ਵਡਿਆਈ ਕਿਰਪਾ ਬਣਿਆ ਹੋਇਆ ਕਿਰਪਾ ਮੇਲਾ ਆਪਣੀ ਵਡਿਆਈ ਦੇ ਕਹਿੰਦੇ ਨੇ ਵੀਰਬਲ ਬਤਾਉਣਾ ਦੇ ਖੇਤ ਵਿੱਚ ਫਿਰ ਰਿਹਾ ਹੈ ਬੜੇ ਕਮਾਲ ਦੇ ਬੂਟੇ ਨੇ ਬਤਾਉਣਾ ਨੇ ਕਹਿੰਦਾ ਵੀਰਬਲ ਆ ਬਤਾਉਂਦੇ ਕਿਲੇ ਸੁੰਦਰ ਨੇ ਕਹਿੰਦਾ ਜੀ ਦੇਖੋ ਕਾਲਾ ਰੰਗ ਕ੍ਰਿਸ਼ਨ ਭਗਵਾਨ ਦਾ ਕਾਲਾ ਰੰਗ ਬਤਾਉਂਾਂ ਦਾ ਭੜਥਾ ਬਣਦਾ ਬੜਾ ਕਮਾਲ ਦਾ ਕਹਿੰਦਾ ਬਣਾਓ ਬਤਾਉਂ ਉਸ ਤਰ੍ਹਾਂ ਕਾ ਲਓ ਖਾ ਲਓ ਤਸੀਰ ਹੋਰ ਹੈ ਭੜਥਾ ਬਣਾ ਲਓ ਤਸੀਰ ਗਰਮ ਹੋ ਜਾਂਦੀ ਹੈ ਸਵਾਲ ਬਣਿਆ ਜ਼ਿਆਦਾ ਖਾ ਗਿਆ ਪੇਟ ਖਰਾਬ ਹੋ ਗਿਆ ਅਗਲੇ ਨੇ ਫਿਰ ਵੀਰਵਾਰ ਨੂੰ ਬੁਲਾਇਆ ਕਹਿਣ ਲੱਗਾ ਬੀਰਬਲ ਬਤਾਉਣਾ ਦੀ ਕੋ ਸਬਜ਼ੀ ਵਧੀਆ ਨਹੀਂ ਕਹਿੰਦੇ ਜਾਂ ਉਹਨਾਂ ਦਾ ਰੰਗ ਕਾਲਾ ਹੈ ਸਬਜ਼ੀ ਖਾਕ ਬਣਨੀ ਹੈ ਕਹਿੰਦਾ ਕੱਲ ਤੂੰ ਹੀ ਕਹਿੰਦਾ ਸੀ ਸਬਜ਼ੀ ਬੜੀ ਵਧੀਆ ਬਣਨੀ ਕਹਿੰਦਾ ਮੈਂ ਤੁਹਾਡਾ ਨਾਮ ਕਰਾਂ ਬਤਾਉਣਾ ਦਾ ਨਹੀਂ ਗਰਬ ਜਿੰਨਾ ਵਡਿਆਈਆਂ ਆਪਣੀ ਵਡਿਆਈ ਸੁਣਨੀ ਤੇ ਧਰਮ ਦੀ ਦੁਨੀਆ ਅੰਦਰ ਜ਼ਿਆਦਾ ਜੀ ਗੁਰਦੁਆਰੇ ਵਿੱਚ ਜ਼ਿਆਰਾ ਜੀ ਅਸੀਂ ਆਪਣਾ ਨਾਮ ਸੁਣ ਕੇ ਆਪਣੀ ਤਾਰੀਫ ਸੁਣ ਕੇ ਬੜੇ ਖੁਸ਼ ਹੁੰਦੇ ਹਾਂ ਧੰਨ ਜੋਬਨ ਆਗਾ ਧੰਨ ਧੰਨ ਮਾਰਾ ਨਹੀਂ ਟਿਕਟ ਲੈਣੀ ਹੈ ਧੰਨ ਦੀ ਹੋਣੀ ਪੈਸੇ ਦੀ ਹੋਣੀ ਗੁਰਦੁਆਰਾ ਸਾਹਿਬ ਰਨ ਕਰਨਾ ਹੈ ਪੈਸੇ ਨਾ ਹੋਣਾ ਹੈ ਧੰਨ ਮਾਰਾ ਨਹੀਂ ਧਨ ਦਾ ਦਿਖਾਵਾ ਮਾੜਾ ਹੈ ਧਨ ਮਾੜਾ ਨਹੀਂ ਧਨ ਦਾ ਦਿਖਾਵਾ ਮਾੜਾ ਹੈ ਕਿਹੜਾ ਥਾਂ ਹੈ ਜਿੱਥੇ ਅਸੀਂ ਦਿਖਾਵਾ ਨਹੀਂ ਕਰ ਰਹੇ ਇੱਕ ਦਿਖਾਵਾ ਰੱਖਾਂ ਤੁਹਾਡੇ ਸਾਹਮਣੇ ਮੇਰੀ ਉਮਰ ਦੇ ਵੀਰਾਂ ਨੂੰ ਪਤਾ ਕਿ ਸਾਡੇ ਜ਼ਮਾਨੇ ਅੰਦਰ ਪੱਗ ਬੰਨਣ ਦੀ ਦਸਤਾਰ ਸੇ ਦੀ ਕੋਈ ਰਸਮ ਨਹੀਂ ਸੀ ਹੁੰਦੀ ਨਾਨਕਿਆਂ ਨੇ ਪੱਗ ਦੇ ਜਾਣੀ ਗੁਰਦੁਆਰੇ ਜਾ ਕੇ ਬੰਨ ਲੈਣੀ ਨਹੀਂ ਗੱਲ ਸੀ ਹੁਣ 20 ਸਾਲ ਦਾ ਬੱਚਾ ਪੁੱਛਿਓ ਭਾਈ ਸਾਹਿਬ ਜੀ ਪੱਗ ਕਿਉਂ ਨਹੀਂ ਬੱਤੀ ਬੱਚਿਆ ਕਿ ਨਾਨਕੇ ਲੈ ਕੇ ਨਹੀਂ ਆਏ ਨਾਨਕੇ ਕਿਉਂ ਨਹੀਂ ਲੈ ਕੇ 2 ਸਾਲ ਹੋ ਗਿਆ ਫਸਲਾਂ ਜਿਹੜੀਆਂ ਨੇ ਉਹ ਖਰਾਬ ਹੋ ਜਾਂਦੀਆਂ ਨੇ ਇਹਨੇ ਪੈਸੇ ਨਹੀਂ ਆਏ ਇਸ ਵਾਸਤੇ ਪੱਗ ਨਹੀਂ ਲੈ ਗਿਆ ਉਸ ਪੱਗ ਦੇ ਨਾਲ ਕੀ ਆਉਣਾ ਸਾਰੇ ਟੱਬਰ ਦੇ ਕੱਪੜੇ ਉਸ ਪੱਗ ਦੇ ਨਾਲ ਕੀ ਆਉਣਾ ਲੋਕ ਦਿਖਾਵੇ ਵਾਲੀਆਂ ਮੁੰਦਰੀਆਂ ਲੋਕ ਦਿਖਾਵੇ ਵਾਲੀਆਂ ਚੈਨੀਆਂ ਧਨ ਦਾ ਕਿਥੇ ਨਹੀਂ ਮਾਇਆ ਧਾਰੀ ਅਤ ਅੰਨਾ ਬੋਲਾ ਤੇ ਜਿਹਦੇ ਕੋਲੇ ਚਾਰ ਛਿੱਲੜ ਆ ਜੇ ਪਿੰਡ ਦਾ ਸਕੂਲ ਬਣਾ ਰਿਹਾ ਆ ਜੇ ਹਸਪਤਾਲ ਬਣਾ ਰਿਹਾ ਤੇ ਉਹ ਨਾ ਕਿਵੇਂ ਹੋਇਆ ਜੇ ਗੁਰੂ ਦੇ ਨਗਰਾਂ ਨੇ ਸੇਵਾਵਾਂ ਨਿਭਾ ਰਿਹਾ ਉਹ ਨਾ ਕਿਵੇਂ ਹੋਇਆ ਮਾਇਆ ਕੀ ਹੈ ਇਹ ਮਾਇਆ ਜੇਤ ਹਰ ਵਿਸਰੇ ਮਾਇਆ मनुखी मन अंदर जो मलिन सोच है वो माया है मनुखी मन अंदर जो मलिन सोच है वो माया है किरत करने का कंसेप्ट बड़ा वही है किरत करनी इकोनॉमी असि अरदास दो बोल रहे हैं देग तेग फतेह ਤੇ ਦੇਗ ਦਾ ਅਰਥ ਇਹ ਨਹੀਂ ਜਿਵੇਂ ਅਸੀਂ ਛੋਟੇ ਹੁੰਦੇ ਵੀਰਵਾਰ ਨੂੰ ਜਿੱਥੇ ਕਬਰ ਬਣੀ ਹੋਣੀ ਉੱਥੇ ਮਿੱਠੀਆਂ ਚੌਲਾਂ ਦੀ ਦੇਗ ਬਣਾ ਲਈ ਜਾਵੇ ਤੇ ਸ੍ਰੀ ਸਾਹਿਬ ਗਲ ਪਾ ਲਈਏ ਫਤਿਹ ਹੋ ਗਈ ਦੇਗ ਦਾ ਭਾਵਤ ਕੀ ਹੈ ਇਕਨੋਮੀ ਕਿਰਤ ਤੇਗ ਤੇਗ ਦਾ ਮੀਨਿੰਗ ਹੈ ਆਜ਼ਾਦੀ ਸਿੱਖ ਆਜ਼ਾਦ ਹੈ और कीर्ति है किरत करेगा तो देग आएगी ਜੇ ਕਿਰਤ ਨਹੀਂ ਕਰਦਾ ਤੇ ਦੇਗ ਕਿੱਥੋਂ ਆਏਗੀ ਤੇਗ ਦਾ ਮੀਨਿੰਗ ਹੈ ਆਜ਼ਾਦੀ ਤੇਗ ਦਾ ਅਰਦਾ ਆਦਰਸ਼ ਹੈ ਪੈ ਕਾਹੂ ਕੋ ਦੇਤ ਨ ਨੈ ਪੈ ਮਾਨਤ ਆਨ ਤੇਗ ਦਾ ਮੁਆਫ ਕਰਿਆ ਜੀ ਅਸੀਂ ਤੇਗ ਤਾਂ ਰਹਿਣ ਹੀ ਨਹੀਂ ਦਿੱਤੀ शास्त्र सिद्ध एक होता है पूरा एक ब्राह्मणी सोच ने बहुत छोटी कृपान ਲੈਣ ਦੀ ਅਸੀਂ ਆਪਣਾ ਸ਼ਾਸਤਰ ਵਿਸਾਰ ਚੁੱਕੇ ਹਾਂ ਕੇਵਲ ਹੁਣ ਨਿਸ਼ਾਨੀ ਵਾਲਾ ਆ ਗਿਆ ਡੋਰੀ ਵਾਲਾ ਸ਼ਾਸਤਰ ਨੂੰ ਵਿਸਾਰ ਗਏ ਹਾਂ ਨਿਸ਼ਾਨੀ ਰਹਿ ਗਈ ਨਾ ਨਿਸ਼ਾਨੀ ਨਹੀਂ ਇਹ ਤੇਗ ਹੈ ਆਜ਼ਾਦੀ ਦਾ ਪ੍ਰਤੀਕ ਹੈ ਨਿਸ਼ਾਨੀ ਨਹੀਂ ਇੱਕ ਵੱਖਰਾ ਕਨਸੈਪਟ ਹੈ ਇੱਕ ਇੱਕ ਸਬਜੈਕਟ ਨੂੰ ਲਈਏ ਦੁਸ਼ਮਣ ਨੇ ਕਿਹੜੀਆਂ-ਕਿਹੜੀਆਂ ਚਾਲਾਂ ਚਲਾ ਕੇ ਸਾਡੇ ਨਿਆਰੇਪਨ ਦੇ ਉੱਤੇ ਸੱਟ ਮਾਰੀ ਹੈ ਸਾਡੇ ਕੋਲੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਸ ਵਾਸਤੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਬਿੰਗਾ ਹੋਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਡੇ ਕੋਲ ਪਾਣੀ ਨਾ ਹੋਵੇ ਇਤਿਹਾਸ ਜਿੰਨਾ ਰਲਾਇਆ ਆ ਸਾਡਾ ਨਿਆਰਾਪਨ ਨਾ ਕਾਇਮ ਰਹਿ ਸਕੇ ਮਾਇਆ ਭਾਰੀ ਮਾਇਆ ਤੋਂ ਬਿਨਾਂ ਦੁਨੀਆ ਦਾ ਕੋਈ ਪ੍ਰੋਜੈਕਟ ਨਹੀਂ ਚੱਲ ਸਕਦਾ ਮਾਇਆ ਕੀ ਹੈ ਮਲੀਨ ਸੋਚ ਕਿਰਤੀ ਸੇਖੋ ਹੋਵੇ ਮਾਇਆ ਦਾ ਮੀਨਿੰਗ ਹੈ ਉਹ ਵਿਚਾਰ ਜੋ ਸਿੱਖ ਨੂੰ ਗੁਰੂ ਨਾਲੋਂ ਦੂਰ ਕਰਦੇ ਸੌਖਾ ਅਰਥ ਮਾਇਆ ਉਸ ਨੂੰ ਕਿਹਾ ਗਿਆ ਹੈ ਜੋ ਸਿੱਖ ਨੂੰ ਅੰਮ੍ਰਿਤ ਛਕਣ ਵਿੱਚ ਕੜਕਾ ਲਾ ਰਹੀ ਹੈ ਬਸ ਮਾਇਆਕਾਰੀ ਅੰਮ੍ਰਿਤ ਛਕਣ ਵਿੱਚ ਅੜਿੱਕਾ ਹੈ ਮਾਇਆ ਉਹ ਤਾਂ ਕੋਈ ਸਮੱਸਿਆ ਨਹੀਂ ਹੈ ਜੇ ਮਾਇਆ ਦਾ ਪ੍ਰਭਾਵ ਨਾ ਹੋਵੇ ਤੇ ਕਹਿ ਸਕਦਾ ਭਾਈ ਸਾਹਿਬ ਜੀ ਅੰਮ੍ਰਿਤ ਦਾ ਬਾਟਾ ਕਦੋਂ ਤਿਆਰ ਹੋਣਾ ਹੈ ਮਾਇਆਕਾਰੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ बोल न जाने माया मद माता मरना चीतना आवे इन अर्थ की आप कर जिसके सिर सिर की दिमाग सोच ऊपर तू स्वामी जिसन सूझ आ गई सो दुख कैसा ਪਾਵੇ ਇਹਦਾ अर्थ ਇਹ नहीं है ਕਿ ਦਰਦ ਨਹੀਂ ਹੁੰਦਾ ਨਾ ਆਤਮਿਕ ਤਲ ਦੇ ਉੱਤੇ ਮਹਿਸੂਸ ਨਹੀਂ ਕਰਦਾ ਬੋਲ ਨਾ ਜਾਣੈ ਮਾਇਆ ਮਨ ਮਾਇਕ ਪਦਾਰਥਾਂ ਵਿੱਚ ਵੀ ਰਹਿੰਦਾ ਹੋਇਆ ਉਹ ਬੰਦਾ ਹੰਕਾਰੀ ਬੋਲ ਨਹੀਂ ਬੋਲਦਾ ਫਰੀਦ ਸਾਹਿਬ ਨੇ ਟਿੱਪਾ ਦੱਸਿਆ ਹੰਕਾਰ ਦਾ ਆਪਣੀ ਵਡਿਆਈ ਹੈ ਤਨ ਤਨ ਦਾ ਦੌਲਤ ਹੈ ਭਾਈ ਲਾਲੋ ਸਾਹਿਬ ਦਾ ਅਸੀਂ ਜੀਵਨ ਜਦੋਂ ਪੇਸ਼ ਕਰਦੇ ਆ ਨਾ ਤਾਂ ਜੀਆਂ ਲਾ ਕੇ ਰੱਖ ਦਿੰਦੇ ਆ ਸੀ ਭਾਈ ਲਾਲੋ ਉਸ ਯੋਗ ਦਾ ਕੰਮ ਕੀ ਹੈ ਉਹ ਯੋਗ ਦੀ ਕਿਰਤ ਕੀ ਹੈ ਅਸੀਂ ਉਸ ਸੰਦਰਭ ਵਿੱਚ ਨਹੀਂ ਰਹੇ ਭਾਈ ਲਾਗੂ ਕਿਰਤੀ ਹੈ ਉਹ ਯੋਗ ਦੇ ਵਿੱਚ ਕਿੱਲਿਆਂ ਦੀ ਜ਼ਰੂਰਤ ਹੈ ਫੌਜਾਂ ਨੇ ਤੰਬੂ ਲੱਗਣੇ ਕਿੱਲੇ ਦੀ ਜ਼ਰੂਰਤ ਹੈ ਕੱਚੀ ਦੀਵਾਰ ਬਣਨੀ ਹੈ ਤਾਂ ਕਿੱਲਿਆਂ ਦੀ ਜ਼ਰੂਰਤ ਹੈ ਬਹੁਤ ਵਧੀਆ ਕਾਰੋਬਾਰ ਸੀ ਕਿਰਤ ਵਿੱਚ ਲੰਗਰ ਵੀ ਚੱਲਦਾ ਸੀ ਆਇਆ ਗਿਆ ਘਰ ਵਿੱਚ ਪ੍ਰਸ਼ਾਦਾ ਵੀ ਛਕਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਗੁਰਦੁਆਰਾ ਪਹਿਲੀ ਧਰਮਸ਼ਾਲੀ ਉੱਥੇ ਬਣਾਈ ਹੈ 56 ਸੀ ਅਸੀਂ ਤਾਂ ਪੇਸ਼ ਕਰਦੇ ਹਾਂ ਬਿਲਕੁਲ ਥੱਲੇ ਵਾਲੇ ਪੱਧਰ ਤੇ ਲੈ ਜਾਂਦੇ ਅਸੀਂ ਦੂਜੇ ਪਾਸੇ ਮਲਕ ਭਾਗੋ ਲੋਕਾਂ ਨੇ ਜਿਹੜਾ ਕਣਕ ਦਾ ਬੀਜ ਪਾਉਣਾ ਹੈ ਉਹ ਵੀ ਲੈਣ ਦਾ ਕਹਿੰਦੇ ਲਿਆਓ ਬ੍ਰਹਮ ਕੋਲ ਹੈ ਮਾਵਾਂ ਨੇ ਦੁੱਧ ਰੱਖਿਆ ਬੱਚਿਆਂ ਨੇ ਪੀਣ ਵਾਸਤੇ ਲਿਆਓ ਖੀਰ ਬਣਨੀ ਹੈ ਬ੍ਰਹਮ ਹੋ ਜਾਏ ਪਾਈ ਲਾਲੋ ਕਿਰਤੀ ਹੈ ਉਸ ਦੀ ਕਿਰਤ ਕੀ ਹੈ ਅੱਜ ਦਾ ਲੱਕੜੀ ਦਾ ਕੰਮ ਕੀ ਹੈ ਅੱਜ ਲੱਕੜੀ ਦਾ ਕੰਮ ਹੋਰ ਹੈ ਲੱਕੜ ਉਹ ਹੀ ਹੈ ਕੰਮ ਵਿੱਚ ਫਰਕ ਹੈ ਭਾਈ ਲਾਲੂ ਸਾਹਿਬ ਦਾ ਕੰਮ ਬੜਾ ਪਿਆਰਾ ਚੱਲਦਾ ਹੈ ਔਰ ਕਿਰਤ ਵਿੱਚੋਂ ਲੰਗਰ ਵੀ ਚਲਾਉਂਦਾ ਹੈ ਲੰਗਰ ਦੀ ਆਲੇ ਦੁਆਲੇ ਸੋਹ ਵੀ ਹੈ ਲੋਕਾਂ ਨੂੰ ਖਬਰ ਵੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਤਰਜੀਹ ਦਿੱਤੀ ਹੈ ਉਹਦੀ ਦੇਗ ਨੂੰ ਤਰਜੀਹ ਦਿੱਤੀ ਹੈ ਉਹਦੀ ਕਿਰਤ ਨੂੰ ਤਰਜੀਹ ਦਿੱਤੀ ਹੈ ਭਾਗੋ ਦੀ ਕਿਰਤ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਲਾਇਆ ਨਹੀਂ ਅਪਰਮਾਨ ਕਰ ਦਿੱਤਾ ਹੈ ਨਹੀਂ ਮੰਨਦਾ ਨਹੀਂ ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ ਚੌਥਾ ਡਿੱਬਾ ਕਿਹੜਾ ਜਵਾਨੀ ਦਾ ਜਵਾਨੀ ਮਾੜੀ ਨਹੀਂ ਪਰ ਜਵਾਨੀ ਦਾ ਰੋਗ ਦੂਸਰਨ ਦਿਖਾ ਲੈਣਾ ਜਵਾਨੀ ਹੈਂਕੜ ਵਾਲੀ ਚਾਰ ਤੇ ਬਣ ਗਏ ਟਿੱਬੇ ਦੇ ਪਏ ਹੋਏ ਪ੍ਰਸਾਦ ਦਾ ਕੋਈ ਲਾਭ ਨਹੀਂ ਹੈ ਜੇ ਸਿੱਖ ਗੁਰਦੁਆਰੇ ਵਿੱਚ ਆਇਆ ਇਹਨਾਂ ਚੋਂ ਇੱਕ ਵੀ ਟਿੱਬਾ ਬਣਿਆ ਹੋਇਆ ਹੈ ਗੁਰੂ ਦੇ ਸ਼ਬਦ ਦਾ ਅਸਰ ਨਹੀਂ ਹੋ ਸਕਦਾ ਇੱਕ ਵੀ ਟਿੱਬਾ ਬਣਿਆ ਹੋਇਆ ਬਰਸਾਤ ਕਿਹੜੀ ਹੈ ਬਰਸਾਤ ਹੈ ਗੁਰਦੁਆਰਾ ਸਾਹਿਬ ਦੀ ਗੁਰਬਾਣੀ ਦੀ ਤੇ ਪੈ ਰਹੀ ਹੈ ਖਾਲੀ ਚੱਲੈ ਧਣੀ ਸਿਉ ਧਣੀ ਮੈਂ ਮਾਲਕ ਟਿੱਪੇ ਜਿਉ ਮੀਆਂ ਹਾਂ ਜਿਸ ਤਰ੍ਹਾਂ ਟਿੱਪੇ ਮੀਹਾਂ ਤੋਂ ਬਿਨਾ ਸੋਕੇ ਰਹਿ ਜਾਂਦੇ ਨੇ ਇਸੇ ਤਰ੍ਹਾਂ ਹੀ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਬਰਸਾਤ ਹੋ ਰਹੀ ਹੈ ਇਹਦਾ ਮਹਾਨ ਗ੍ਰੰਥ ਸਿੱਖਾਂ ਦੇ ਕੋਲ ਨਹੀਂ ਬਰਸਾਤ ਹੋ ਰਹੀ ਹੈ ਅਸੀਂ ਫੇਰ ਖਾਲੀ ਦੇ ਖਾਲੀ ਤਨ ਜੋਵਨ ਆਗਾ ਮੈਂ ਕੱਲ ਵੀ ਬੇਨਤੀ ਕਰ ਚੁੱਕਿਆ ਹਾਂ ਕਿ ਪੰਜਾਬ ਦੀ ਧਰਤੀ ਦੇ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਹਰ ਪਿੰਡ ਵਿੱਚ ਇੱਕ ਦੋ ਗੁਰਦੁਆਰੇ ਜੀ ਅਖੰਡ ਪਾਠ ਸਾਹਿਬ ਦੀ ਲੜੀਆਂ ਚੱਲ ਰਹੀਆਂ ਨੇ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਹੋਰ ਕਰਾਂ ਮੈਂ ਕੱਲ ਵੀ ਬੇਨਤੀ ਕੀਤੀ ਗੁਰਪੁਰ ਮਨਾਉਣੇ ਚਾਹੀਦੇ ਆ ਮਨਾਓ ਸ਼ਤਾਬਦੀਆਂ ਮਨਾ ਰਹੇ ਹਾਂ ਮਨਾਉਣੀਆਂ ਚਾਹੀਦੀਆਂ ਜਿਉਂਦੀਆਂ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਹੈ ਆਪਣੇ ਬਜ਼ੁਰਗਾਂ ਦੇ ਦਿਹਾੜੇ ਮਨਾਉਂਦੀ ਹੈ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਸੰਗਰਾਲ ਵੀ ਮਨਾਈ ਜਾ ਰਹੀ ਹੈ ਮਨਾਓ ਕੋ ਰੋਕਦਾ ਲਾਈਫ ਸਟਾਈਲ ਹੈ ਤੁਹਾਡਾ ਮਾਸੀ ਮਨਾਈ ਜਾ ਰਹੀ ਹੈ ਮਨਾਓ ਹਰ ਗੁਰਪੁਰਬ ਮਨਾਇਆ ਜਾਏ ਇੱਕ ਰੋਕਦਾ ਅ ਸਿੱਖਾ ਤੇਰੇ ਸਾਹਮਣੇ ਇੱਕ ਸਵਾਲ ਹੈ ਤੂੰ ਗੁਰਪੁਰਬ ਮਨਾਏ ਮਨਾ ਕਿ ਤੂੰ ਗੁਰੂ ਨੂੰ ਮਨਾਉਣ ਦਾ ਯਤਨ ਕੀਤਾ ਹੈ ਕਿ ਨਹੀਂ ਕੀਤਾ ਸ਼ਤਾਬਦੀਆਂ ਬਣਾਈਆਂ ਨੇ ਗੁਰੂ ਨੂੰ ਨਹੀਂ ਮਨਾਇਆ ਪੜਿਆ ਉਹ ਵਾਰਕ ਜਦੋਂ ਅਸੀਂ ਪਰਿਵਾਰਾਂ ਵਿੱਚ ਜਾਂਦੇ ਆਂ ਆਮ ਕਰਕੇ ਸ਼ਲੋਕ ਪੜ੍ਹ ਲੈਂਦੇ ਨੇ ਪ੍ਰਸ਼ਾਦਾ ਛਕਣ ਵੇਲੇ ਹਾਲਾਂਕਿ ਦੂਰ ਦਾ ਵਾਸਤਾ ਨਹੀਂ ਹੁੰਦਾ ਨਾਨਕ ਕੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੀ ਅੱਗੇ ਪੜੋ ਜਿੰਨੀ ਗੁਰੂ ਮਨਾਇਆ ਔਰ ਰਾਜ ਰਾਜ ਸੇਈ ਖਾਹੇ ਜਿਨ੍ਹਾਂ ਗੁਰੂ ਮਨਾਇਆ ਹੈ ਸਿੱਖਾ ਕਲੀ ਗੁਰੂ ਨੂੰ ਮਨਾਉਣ ਦਾ ਯਤਨ ਕੀਤਾ ਹੈ ਤੂੰ ਤਾਂ ਝਗੜਾ ਕਰ ਹੈ ਬਾਣੀ ਕਿੰਨੀ ਪੜਨੀ ਹੈ ਤੇਰੇ ਵਾਸਤੇ 1430 ਪੰਨੇ ਤੂੰ ਕਿਉਂ ਨਹੀਂ ਪੜ ਰਿਹਾ ਬੇਲੋੜੇ ਝਗੜੇ ਕਰ ਰਹੇ ਆ ਹਉਮੈ ਦਿਖਾ ਰਹੇ ਆ ਪਰ ਕੀ ਆਪਣੀ ਹਯਾਤੀ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਦਾ ਯਤਨ ਵੀ ਕੀਤਾ ਆ ਸਿੱਖ ਨੂੰ ਹੁਕਮ ਹੈ ਕਿ ਨਿਤਾ ਪ੍ਰਤੀ ਬਾਣੀ ਇੱਕ ਪੰਨਾ ਦੋ ਪੰਨਾ ਇੱਕ ਸ਼ਬਦ ਪੜੇ ਕਿ ਤੂੰ ਪੜਿਆ ਸਿੱਖ ਰਾਜ ਮਰਿਆਲਾ ਚ ਲਿਖਿਆ ਨਹੀਂ ਪੜੇ ਜਿੰਨਾ ਪੜਿਆ ਮੁਬਾਰਕ ਹੈ ਗੁਰੂ ਨੂੰ ਮਨਾਵਾਂਗੇ ਸਾਡੇ ਘਰ ਵਿੱਚ ਪੋਥੀਆਂ ਹੋਣਗੀਆਂ ਗੁਰੂ ਸਾਹਿਬ ਨੂੰ ਪੜਨ ਦਾ ਯਤਨ ਕਰਾਂਗੇ ਅੱਜ ਸਿੱਖਾਂ ਦੇ ਘਰਾਂ ਵਿੱਚ ਬੀਅਰ ਬਾਰ ਤੇ ਮਿਲ ਸਕਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨਹੀਂ ਨਹੀਂ ਮਿਲਣਗੀਆਂ ਅਸੀਂ ਪੈਸੇ ਦੇ ਕੇ ਅਰਦਾਸ ਕਰਵਾ ਲਈ ਪੈਸੇ ਦੇ ਕੇ ਖੰਡ ਪਾਠ ਕਰਵਾ ਲਿਆ ਬਿਲਕੁਲ ਪਿਆਰੀ ਦੇ ਕਨਸੈਪਟ ਵੱਲ ਅਸੀਂ ਵੱਧ ਗਏ ਆ ਇਸ ਲਈ ਸਾਡੇ ਹਿਰਦੇ ਜਿਹੜੇ ਨੇ ਉਹ ਟਿੱਬੇ ਬਣੇ ਸਾਡਾ ਹਿਰਦਾ ਟਿੱਬੇ ਬਣਿਆ ਹੋਇਆ ਹੈ ਇਹ ਖਾਲੀ ਦਾ ਖਾਲੀ ਹੈ ਫਰੀਦ ਸਾਹਿਬ ਦਾ ਸਲੋਕ ਬੜਾ ਕਮਾਲ ਦਾ ਫਰੀਦਾ ਗਰਭ ਜਿਨ੍ਹਾਂ ਵਡਿਆਈ ਤਨ ਜੋਬਨ ਆਗਾ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਆਂ ਜਿਵੇਂ ਮੀਂਹ ਪੈਂਦਾ ਟਿੱਬੇ ਖਾਲੀ ਆ ਇਸ ਤਰ੍ਹਾਂ ਸਾਡਾ ਜਿਹੜਾ ਮਨ ਹੈ ਗੁਰਦੁਆਰੇ ਆਏ ਆ ਸਿੱਖਿਆ ਲਈ ਨਾ ਲਈ ਕੋ ਬਹੁਤਾ ਫਰਕ ਨਹੀਂ ਹੈ ਕੋ ਫਾਰਮੈਲਿਟੀ ਵਾਸਤੇ ਪੂਰੀ ਕਰ ਗਏ ਚਲੇ ਗਏ